ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਨ ਵਿੱਚ ਦਈ ਖੜੋਆ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਐਸਾ ਹਮਲਾ ਕੀਤਾ ਢੋਆ ਹਮਲੇ ਨੂੰ ਕਹਿੰਦੇ ਨੇ ਸੱਚ ਦਾ ਐਸਾ ਹਮਲਾ ਹੋਇਆ ਸੱਚ ਦੇ ਗਿਆਨ ਦਾ ਪੰਜੇ ਗ੍ਰਿਫਤਾਰ ਕਰ ਲੈ ਮਹਾਬਲੀ ਸੀ ਜਿਹੜੇ ਆਪਣੇ ਆਪ ਨੂੰ ਕਹੋਦੇ ਉਹ ਭਰਮ ਦਾ ਨਾਸ ਹੋ ਗਿਆ ਆਪੇ ਹੀ ਜਦ ਭਰਮ ਦੂਰ ਹੋ ਗਿਆ ਆਪੇ ਹੀ ਜਾਰੇ ਹੱਥ ਖੜੇ ਕਰਕੇ ਗ੍ਰਿਫਤਾਰ ਹੋ ਗਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੱਲ ਦਾ ਭਰਮ ਦੀ ਸੀ ਉਹ ਗਿਆਨ ਦੇ ਭਰਮ ਦੇ ਪੜਦੇ ਸਤਗੁਰ ਨੇ ਖੋਲਤੇ ਉਹਨਾਂ ਨੇ ਹੱਥ ਖੜੇ ਕਰਤੇ ਪੰਨਲੇ ਬੱਚੇ ਬੱਦੇ ਮਹਾਬਲੀ ਕਰ ਸੱਚਾ ਟੋਆ ਗਿਆਨ ਦਾ ਬੰਦਾ ਬਣ ਰਿਹਾ ਹੈ ਗੁਰਬਿੰਦ ਗਿਆਨ ਨਾ ਹੋਏ ਹਾਂ ਆਪਣੇ ਚਰਨ ਨੂੰ ਆਪਣੇ ਆਪੇ ਕਰੋ ਆਪਣਾ ਜਾਪ ਜਿਹੜਾ ਅੱਲਾ ਹੈ ਉਹ ਅੱਲਾ ਪ੍ਰਾਤਮਾ ਉਹਨੇ ਆਪਣੇ ਚਰਨ ਆਪਣੇ ਹੋਣੂ ਆਤਮੇ ਕੋ ਆਤਮੇ ਦੀ ਪ੍ਰਤੀਤ ਹੋਈ ਹੈ ਪ੍ਰਾਤਮਾ ਨੇ ਗੁਣ ਸਮਝੇ ਨੇ ਨਿਰਾਕਾਰ ਦੇ ਗੁਣ ਸਮਝੇ ਨੇ ਜਿਹੜਾ ਮਿਰਤ ਜਨਮ ਜਰੇ ਤੋਂ ਪਰੇ ਹੈ ਉਹਦੇ ਗੁਣ ਜਪੇ ਨੇ ਆਪਣੇ ਚਰਨ ਨੂੰ ਵਿੱਚ ਤੇ ਉਹ ਖਲੋਆ ਵਿੱਚ ਆਪੇ ਖਲੋਤਾ ਹੈ ਆਪਣੇ ਚਰਨਾਂ ਦੇ ਵਿੱਚ ਜਦੋਂ ਗੁਣ ਜਪੇ ਨੇ ਉਹਨਾਂ ਦੇ ਵਿੱਚ ਖੜਾ ਆਪ ਹੀ ਦਿਸਿਆ ਵਿੱਚੋਂ ਕੀ ਦਿਸਿਆ ਰੋਸ਼ਨੀ ਦਿਸੀ ਹੈ ਗੁਣ ਮੈਂ ਗਿਆਨ ਪ੍ਰਾਪਤ ਹੋਇਆ ਗੁਣ ਜਪੇ ਨੇ ਗੁਣਾ ਜੋ ਰੋਸ਼ਨੀ ਦੀਗੀ ਰੋਸ਼ਨੀ ਦੀਗੀ ਮਨ ਦਾ ਸਰੂਪ ਦੀ ਗਿਆ ਦਈ ਕਿਹਦੇ ਵਾਸਤੇ ਆਇਆ ਜੀ ਦਈ ਮਨ ਚੇਤੇ ਪਰਮੇਸ਼ਰ ਵਾਸਤੇ ਵਿੱਚ ਦਈ ਖੜੋ ਤੇ ਉਹ ਅਰ ਦਈ ਨਰਾਕਾਰ ਵਾਸਤੇ ਹੁੰਦਾ ਅੱਛਾ ਜੀ ਮੂਲ ਵਾਸਤੇ ਕਿ ਪਰਮੇਸ਼ਰ ਵਾਸਤੇ ਨਾ ਪਰਮੇਸ਼ਰ ਵਾਸਤੇ ਤਾਂ ਪਾਰ ਬ੍ਰਹਮ ਆਊਗਾ ਅੱਛਾ ਜੀ ਆਪਣੇ ਜਾਂ ਚੱਲਦੇ ਅੱਬੇ ਨੇ ਵਿਚ ਆਪੇ ਹੋਣਾ ਹੋਰ ਕੌਣ ਹੋਣਾ ਆਪਣੇ ਚੱਲਣਾ ਜੇ ਗੁੱਦ ਪੈਦਾ ਹੋਈ ਹੈ ਵਿਵੇਕ ਬੁੱਧੀ ਉੱਤੇ ਖੜਾ ਕਰਤਾ ਜਾ ਕੇ ਬੰਦੂ ਵੀ ਇੱਥੇ ਖੜ ਜਾ ਪਾਈ ਟਿਕ ਕੇ ਪਰ ਕੇ ਚੱਲਣ ਬਸੇ ਮੇਰੇ ਹੀਰੇ ਸਰ ਘਰ ਬੈਸੋ ਹਰ ਜਨ ਪਿਆਰੇ ਬਹਿ ਜਾ ਇੱਥੇ ਪਾਈ ਟਿਕ ਕੇ ਠੀਕ ਹੈ ਜੀ ਆਪਣੇ ਚਰਨ ਜਪਾਇਨ ਵਿੱਚ ਦਈ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ ਰੋਗ ਅਰ ਸੋਗ ਦੋਨੋਂ ਆ ਚਲੇ ਗਏ ਨਿਤ ਨਵਾਂ ਨਰੋਆ ਨਿਤ ਨਵਾਂ ਗਿਆਨ ਹੁੰਦਾ ਸਾਹਿਬ ਮੇਰਾ ਨੀਤ ਨਵਾਂ ਉੱਚੇ ਤੇ ਉੱਚਾ ਭਗਵੰਤ ਉੱਚੇ ਤੇ ਉੱਚੀ ਅਵਸਥਾ ਰੋਜ਼ ਆ ਰਹੀ ਹੈ ਰੋਜ਼ ਵਿਚਾਰ ਹੈ ਉੱਚੀ ਤੇ ਉੱਚੀ ਗਾਂ ਤੇ ਗਾਂ ਗੱਲ ਵਧੀ ਜਾਂਦੀ ਹੈ ਹਾਂਜੀ ਦਿਨ ਰਹਿਣੀ ਨਾਮ ਧਿਆਇੰਦਾ ਫਿਰ ਪਾਏ ਨਾ ਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਦਿਨ ਲੈਣ ਨਾਮ ਤੇ ਆਇਂਦਾ ਜਾਂ ਦਿਨ ਲੈਣ ਨਾਮ ਦੇ ਵਿੱਚ ਧਿਆਨ ਲੈਂਦਾ ਫਿਰ ਪਾਏ ਨੂੰ ਮੋਆ ਫਿਰ ਬੰਨਾ ਕਿੱਥੋਂ ਦਿਨ ਲੈਣ ਤਾਂ ਨਾਮ ਨਾਲ ਜੁੜਿਆ ਹੋਇਆ ਨਾਮ ਸਭ ਜੀਵਨ ਫਿਰ ਕਿਵੇਂ ਮਰੂਗਾ ਫਿਰ ਨਹੀਂ ਮਰ ਸਕਦਾ ਫਿਰ ਪਾਏ ਨੂੰ ਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਤਾਂ ਫਿਰ ਕੀ ਹੋ ਗਿਆ ਜੀ ਤੋਂ ਪੈਦਾ ਹੋਇਆ ਸੀ ਉਹੀ ਹੋ ਗਿਆ ਆਪਣੇ ਮੂਲ ਨਾਲ ਜੁੜ ਕੇ ਨਿਰੰਕਾਰ ਹੋ ਗਿਆ ਤੇ ਹੋ ਗਿਆ ਨਿਰੰਕਾਰ ਹੋ ਗਿਆ ਸੱਚਖੰਡ ਦਾ ਵਾਸੀ ਹੋ ਗਿਆ ਸੱਚਖੰਡ ਵਸੇ ਨਿਰੰਕਾਰ ਨਿਰੰਕਾਰ ਹੋ ਕੇ ਸੱਚਖੰਡ ਵਸ ਗਿਆ ਫਿਰ ਮਲਣਾ ਕਿੱਥੋਂ ਸੀ ਇਸੇ ਰੂਪ ਚੋਂ ਪੈਦਾ ਹੋਇਆ ਸੀ ਇੱਕ ਤੋਂ ਹੀ ਨਾਲ ਬਣੀ ਸੀ ਇੱਕ ਹੋ ਗਿਆ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਉਹੀ ਗੱਲ ਹੈ ਜੀ ਆਪਨ ਕੀਆ ਨਾਨਕ ਆਪੇ ਹੀ ਪਰ ਅਸਰੇਤੀ ਕਾਇਮ ਬਣਾਈ ਆ ਪੁਰਨ ਪਾਪ ਨਾਲੇ ਬਣਾਈ ਹੈ ਨੂੰ ਜਾਪ ਲੈ ਸਮਝ ਲੈ ਜਾਣ ਲੈ ਠੀਕ ਹੈ ਜੀ ਹੁਣ ਦਾਲ ਵਾਲੀ ਅਵਸਥਾ ਛੱਡ ਕੇ ਇੱਕ ਵਾਲੀ ਅਵਸਥਾ ਛੋ ਕੇ ਇੱਕ ਗਿਆ ਠੀਕ ਹੈ ਜੀ ਇੱਥੇ ਦੂਸਰੀ ਪੌੜੀ ਦੀ ਸਮਾਪਤੀ ਹੈ ਜੀ